ਹੁਣੀ ਐ ਸਿੱਧ ਪੀਰ ਸੁਰਨਾਥ ਹਾਂ ਸਿੱਧ ਪੀਰ ਸੁਰ ਔਰ ਨਾਥ ਇਹ ਕੈਟਾਗਰੀਆਂ ਨੇ ਸਾਡੇ ਭਗਤੀ ਕਰਨ ਵਾਲਿਆਂ ਦੇ ਜਿਹੜੇ ਲੋਕ ਭਗਤੀ ਕਰਦੇ ਤੇ ਸਿੱਧ ਸੀ ਉਹਨਾਂ ਚੋਂ ਸਿੱਧ ਸੀ Hindu ਪੀਰ ਹੋ ਗਏ ਮੁਸਲਮਾਨਾਂ ਨਾਲ ਨਾਲ ਕੇ ਥੋੜਾ ਕਲਾਮਾ ਪੜਦੇ ਸੀ ਮੁਸਲਮਾਨਾਂ ਵਾਲੀਆਂ ਬਾਹਰੇ ਰੂਪ ਸਾਦਾ ਵਾਲਾ ਸੀ ਤੀਰਥ ਯਾਤਰਾ ਕਰਦੇ ਸੀ ਰਹਿੰਦੇ ਉਹਨਾਂ ਦੇ ਵਿੱਚ ਸੀ ਖਾਣ ਪਾਣ ਵੀ ਹਿੰਦੂ ਵਾਲਾ ਸੀ ਸਿਰਫ ਉਹਨਾਂ ਨੇ ਕਲਾਮਾ ਕਲਾਮਾ ਉਹਨਾਂ ਦੀ ਬਦਲੀ ਬਾਣੀ ਬਦਲੀ ਉਹਨਾਂ ਦੀ ਬਾਣੀ ਉਹਨਾਂ ਵਾਲੀ ਬਾਣਾ ਰਹਿਤ ਬਹਿਤ ਸਾਰੀ ਆਪਣੇ ਵਾਲੀ ਖਾਣ ਪਾਣ ਆਪਣੇ ਇਹ ਕੰਪਰੋਮਾਈਜ਼ ਹੋ ਗਿਆ ਸੀ ਜੋਗੀਆਂ ਦਾ ਪਰ ਇਸਲਾਮ ਦਾ ਨੌ ਨਾਮ ਜਿਹੜੇ ਸੀਗੇ ਨੌ ਸਿੱਧ ਬਦਲ ਗਏ ਸੀ 84 ਚੋਂ 75 ਵਜ ਗਏ ਸੀ ਉਹ ਆਪਣੇ ਰਹਿੰਦੇ ਸਿੱਧਾਂ ਦੇ ਵਿੱਚੇ ਸੀ ਨਾਥ ਗਾਉਂਦੇ ਸੀ ਉਹ ਨਾਥ ਦਾ ਹੀ ਲੈ ਹੈ ਸ੍ਰੀ ਚੰਦ ਕਰ ਪੀਰੋ ਕੰਨ ਹਾਂ ਹਿੰਦੂ ਵੀ ਨਹੀਂ ਸੀ ਮੁਸਲਮਾਨ ਹੁੰਦਿਆ ਦਾ ਪੜਦਾ ਸੀ ਉਹਦਾ ਚੇਲਾ ਸ੍ਰੀ ਚੰਦ ਤਾਂ ਪੀਰ ਸੀ ਖੁਦਰੀ ਕਾਲ ਨ ਪਾਲਿਓ ਕਰ ਪੀਰੋ ਪੀਰ ਲਿਖਿਆ ਪੀਰ ਇਸਲਾਮ ਕਰਕੇ ਲਿਖਿਆ ਅਨੇ ਉਹਦਾ ਨਾਂ ਤੇ ਬੋਲਦੇ ਸੀ ਜੋਗੀ ਨਹੀਂ ਬੋਲਦੇ ਵੀ ਪਾਉਂਦੇ ਸੀ ਪਰ ਉਹ ਇੱਕ ਵਰਡ ਜੀ ਪਾਉਂਦੇ ਸੀ ਮੁਰਕੀ ਇੱਕ ਕਰਨ ਚ ਇੱਥੇ ਨਾਸ ਬਿਰੋ ਉਹ ਵੱਡੀਆਂ ਵੱਡੀਆਂ ਪਾਉਂਦੇ ਸਮਾਂ ਸਾਨੂੰ ਕਰਦੇ ਸੋਰਨਾਥ ਸੁਰ ਦੇਵਤੇ ਦੇਵਤੇ ਦਾ ਆਦਮੀ ਜੋ ਹੁੰਦੇ ਨੇ ਜਨ ਮਾਨਸ ਦੇ ਦੇਵਤੇ ਕੀਏ ਕਤਨ ਲੱਗੇ ਬਾ ਸਿੱਧ ਪੀਰ ਸੁਰ ਔਰ ਨਾਦ ਇਹ ਕਹਿੰਦੇ ਨੇ ਅਸੀਂ ਬਾਣੀ ਸੁਣੀ ਹੈ ਸਾਨੂੰ ਉਹ ਸ਼ਬਦ ਜਿਹੜਾ ਹੈ ਸੁਣਦਾ ਹੈ ਇਹ ਲਾਉਂਦੇ ਨੇ ਨਾ ਸਮਾਧੀ ਸੁਣੀ ਐ ਸਿੱਧ ਪੀਰ ਸੁਣਾ ਦਾਵੇ ਕਰਦੇ ਨੇ ਵੀ ਸਾਨੂੰ ਆਕਾਸ਼ ਬਾਣੀ ਸੁਣੀ ਐ ਆਕਾਸ਼ ਬਾਣੀ ਨੂੰ ਸੁਣਦੇ ਇਹਨਾਂ ਦੇ ਦਾਵੇ ਨੇ ਕੀਤੇ ਹੋਏ ਜੋ ਕੀ ਕਹਿੰਦੇ ਸਮਾਧੀ ਸਾਨੂੰ ਸੁਣਦੀ ਐ ਦੇਵਤਿਆਂ ਨੇ ਵੀ ਕਹੀ ਹੋਈ ਆ ਉਹਨੂੰ ਫਲਾਣੇ ਤੋਂ ਆਕਾਸ਼ ਬਾਣੀ ਹੋਈ ਟਿਮਕੇ ਤੋਂ ਆਕਾਸ਼ ਬਾਣੀ ਫਲਾਣੇ ਨੂੰ ਹੋਈ ਇਹਨਾਂ ਨੇ ਵੀ ਕਹਿੰਦੇ ਸੁਣੀ ਐ ਸੁਣੀ ਐ ਦਾ ਮਤਲਬ ਸੁਣੀ ਹੈ ਆਕਾਸ਼ ਬਾਣੀ ਸਿੱਧਾ ਨੇ ਪੀਰਾਂ ਨੇ ਸੁਰਾਂ ਨੇ ਔਰ ਨਾਥਾਂ ਨੇ ਸੁਣੀ ਐ ਧਰਤੀ ਧਵਨ ਆਕਾਸ਼ ਉਹਨਾਂ ਨੇ ਕੀ ਸੁਣਿਆ ਜੋ ਸੁਣਿਆ ਉਹਨਾਂ ਨੇ ਦੱਸਿਆ ਵੀ ਉਹ ਕਹਿੰਦੇ ਨੇ ਸਾਨੂੰ ਇਹ ਸੁਣਾਈ ਦਿੱਤਾ ਹੈ ਆਕਾਸ਼ ਬਾਣੀ ਦੇ ਥਰੂ ਕਿ ਧਰਤੀ ਹੈ ਧੌਲੇ ਬੋਲ ਦੇ ਸਿੰਘਾਂ ਤੇ ਖੜੀ ਹੈ ਧੌਲਾ ਬੋਲਦਾ ਜਿੱਤੇ ਰੰਗ ਦਾ ਬੋਲਦਾ ਅਤਰਤੀ ਤੇ ਉਹਦੇ ਬਾਹਰ ਧਰਤੀ ਦੇ ਬਾਹਰ ਨੂੰ ਉਹਨੇ ਝੁਕਿਆ ਹੈ ਔਰ ਆਕਾਸ਼ ਵਿੱਚ ਖੜਾ ਹੈ ਔਰ ਵਰਦ ਖੜਾ ਆਕਾਸ਼ ਤੇ ਉਹ ਵੀ ਕਹਿੰਦੇ ਨੇ ਕਿਉਂਕਿ ਜਿਹੜਾ ਗਿਆਨ ਹੈ ਨਾ ਕੋਲ ਸਟਾਰ ਦਾ ਜੋਤਿਸ਼ ਦਾ ਗ੍ਰਹਿਆਂ ਦਾ ਇਹ ਤਾਂ ਉਹਨਾਂ ਕੋਲ ਵੀ ਹੈ ਇਹ ਉਹਨਾਂ ਨੂੰ ਪਤਾ ਸੀ ਧਰਤੀ ਆਕਾਸ਼ ਖੜੀ ਹੈ ਸੂਰਜ ਘੁੰਮਦਾ ਇਹ ਕਰਦਾ ਸੂਰਜ ਘੁੰਮਦਾ ਕਰਕੇ ਉਹਨਾਂ ਨੇ ਸਾਹ ਕੱਢਿਆ ਗ੍ਰਹਿਣ ਦਾ ਗ੍ਰਹਿਣ ਦਾ ਗ੍ਰਹਿਣ ਦਾ ਹਿਸਾਬ ਇਹਨਾਂ ਦਾ ਸਾਇੰਸ ਦਾ ਇੱਕੋ ਜਿਹਾ ਧਰਤੀ ਦੀ ਚਾਲ ਗੇੜਾ ਸਭ ਉਹਨਾਂ ਨੂੰ ਜਿੰਨਾ ਇਹਨਾਂ ਨੂੰ ਪਤਾ ਉਹ ਨਹੀਂ ਉਹਨਾਂ ਨੂੰ ਪਤਾ ਇਹ ਸਾਇੰਸ ਉਦੋਂ ਵੀ ਸੀ ਪਿੱਛੇ ਵੀ ਸੀ ਸਾਇੰਸ ਨਹੀਂ ਤਾਂ ਚੰਦਰਮੇ ਨੂੰ ਗ੍ਰਹਿਣ ਦਾ ਪਹਿਲਾਂ ਪਾਉਣ ਦੱਸ ਦਿੰਦਾ ਕਿਵੇਂ ਦੱਸ ਦਿੰਦਾ ਜੋਸ਼ੀ ਬਰਬਰ ਦਾ ਹੁੰਦੇ ਨੇ ਉਹੀ ਹਾਂ ਇਹ ਜਿਹੜਾ ਹੈ ਨਾ ਇੰਨਾ ਨਹੀਂ ਉਹ ਵੀ ਕਿਤੇ ਹੋਰ ਥੱਲੇ ਦੇ ਧਰਤੀ ਦੇ ਜੜਾ ਨਹੀਂ ਬਲਕਿ ਉਹਨਾਂ ਨੇ ਇਸਲਾਮ ਔਰ ਦੂਜਿਆਂ ਨੇ ਤਾਂ ਗਲਤ ਦੱਸਿਆ ਹੈ ਧਰਤੀ ਵਾਲੇ ਤਤ ਤਵਲ ਆਕਾਸ਼ ਆਕਾਸ਼ ਹੈ ਨਾ ਗੁਰਬਾਣੀ ਵੀ ਦਸਮ ਪਾਸ਼ਾ ਵੀ ਕਹਿੰਦੇ ਸਿੰਧ ਪਰਬਤ ਮੇਦਨੀ ਬਨਥਮਾ ਗਗਨ ਹੈ ਉਹਨਾਂ ਨੇ ਬੁੜਦ ਕੱਟਤਾ ਬੁੜਦ ਨਹੀਂ ਬੁੜਦ ਦੇ ਸੰਤ ਨਹੀਂ ਜੰਡੀ ਦੀ ਬਾਹਰ ਚ ਬੁੜਦ ਬਹੁਤ ਕੱਟਦਾ ਬੁੜਦ ਸੰਤ ਪਰਬਤ ਸਿੰਧ ਪਰਬਤ ਮੇਦਨੀ ਬਿਨ ਥਮਾ ਗਗਨ ਰਹਾ ਰਹਾਇਆ ਕਿਵੇਂ ਰਹਾਇਆ ਉਹਦੀ ਸ਼ਕਤੀ ਨਾਲ ਪਰਮੇਸ਼ਰ ਦੀ ਸ਼ਕਤੀ ਉਹਦੇ ਹੁਕਮ ਨਾਲ ਉਹਦੇ ਪਾੜੇ ਨਾਲ ਸਰਜੇ ਦਾਨੋ ਦੇਵਤੇ ਤਨ ਅੰਤਰ ਬਾਦ ਰਚਾਇਆ ਦਾਨੋ ਔਰ ਦੇਵਤੇ ਅਚੇਤਰ ਮਨ ਦੋਏ ਸਰਜੇ ਹੋਏ ਨੇ ਉਹਨਾਂ ਦੇ ਅੰਦਰ ਆਪਾ ਵਿਰੋਧੀ ਭਾਵਨਾ ਬਾਹਰ ਵੀ ਦੋ ਤਰ੍ਹਾਂ ਦੀ ਹੈ ਭਾਵ ਹੈਗੀ ਹੈ ਬਾਦ ਰਜਾਇਆ ਉਹਨਾਂ ਨੇ ਵਿੱਚ ਬੋਲ ਕਰ ਦਿੱਤਾ ਬਹੁਤ ਨਹੀਂ ਹੈ ਹੁਣ ਜਿਹੜੇ ਲੋਕ ਕਹਿੰਦੇ ਨੇ ਵੀ ਦਸਮ ਪਾਸ਼ਾ ਦਾ ਲਿਖਿਆ ਹੈ ਨਹੀਂ ਹੈ ਚੰਡੀ ਚਰੇਤਰ ਚੰਡੀ ਦੀ ਬਾਤ ਉਹਨੂੰ ਮੂਰਖ ਨੇ ਉਹਨਾਂ ਨੂੰ ਕੀ ਪਤਾ ਉਹ ਤਾਂ ਬਿਲਕੁਲ ਹੀ ਮੂਰਖ ਨੇ ਉਹਨਾਂ ਨੂੰ ਪਤਾ ਹੀ ਨਹੀਂ ਵੀ ਕੀ ਕੀਤਾ ਹੋਇਆ ਪੜਿਆ ਹੀ ਨਹੀਂ ਉਹਨਾਂ ਲੋਕਾਂ ਨੇ ਉਹੀ ਕਹੀ ਜਾਂਦਾ ਉਹਨਾਂ ਨੂੰ ਇਹ ਆ ਵੀ ਸ਼ਾਇਦ ਅਸੀਂ ਤਾਂ ਬੜਾ ਮੋਟਾ ਪੜ ਲਿਆ ਲੋਕਾਂ ਨੇ ਬਿਲਕੁਲ ਨਹੀਂ ਪੜਿਆ ਵੀ ਜੋ ਮਰਜ਼ੀ ਕਹਿ ਦਾਂਗੇ ਲੋਕਾਂ ਨੇ ਤਾਂ ਮੰਨੇ ਰਹਿਣਾ ਸਾਡਾ ਕਿਹਾ ਜਿਨ੍ਹਾਂ ਨੇ ਬਾਲ ਦੀ ਖਾਲਾ ਹੀ ਬੈਠੇ ਨੇ ਉਹ ਜਿਹੜੇ ਸਭ ਕੁਝ ਬਾਲ ਦੀ ਖਾਲਾ ਹੀ ਬੈਠੇ ਨੇ ਇਹ ਲਿਖਤਾ ਦੀ ਉਹ ਉਹਨਾਂ ਦਾ ਮੁਕਾਬਲਾ ਤੁਸੀਂ ਕਿਵੇਂ ਕਰੋਗੇ ਇਹ ਸੋਚਿਆ ਕਰੇ ਇਹ ਸੋਚਿਆ ਹੀ ਨਹੀਂ ਇਹਨੇ ਉਹਨਾਂ ਬੁੱਧੀ ਹੈ ਨਹੀਂ ਸੋਚਣ ਦੀ ਉਹਨਾਂ ਨੇ ਮੰਨ ਲਿਆ ਵੀ ਅਸੀਂ ਰਿਪਬਲਿਕ ਦਾ ਫੜਦੀ ਹੋਣੀ ਕਿਹੜਾ ਪਤਾ ਨਹੀਂ ਹਾਂਜੀ ਸੁਣਿਆ ਦੀਪ ਲੋ ਪਾਤਾਲ ਅਦੀਪ ਇਹਨਾਂ ਨੇ ਅਲੋ ਚੰਦ ਸੂਰਜ ਪਤਾਲ ਤਾਰੇ ਲੋ ਤਾਰਿਆਂ 'ਚ ਵੀ ਹੈ ਪਤਾਲ ਇਹਨਾਂ ਨੇ ਸੱਤ ਅਕਾਲ ਸੱਤ ਪਤਾਲ 14 ਲੋਕ ਨੇ ਇਹ ਗੱਲਾਂ ਦੱਸੀਆਂ ਨੇ ਉਹਨਾਂ ਨੇ ਸੁਣ ਕੇ ਆ ਗੁਰਬਾਣੀ ਵੀ ਸੁਣ ਕੇ ਦੱਸੀ ਹੈ ਕਹਿੰਦੇ ਅਸੀਂ ਨਹੀਂ ਦੱਸਿਆ ਜੋ ਸੁਣ ਕੇ ਦੱਸਿਆ ਆਕਾਸ਼ਵਾਣੀ ਨੂੰ ਉਹਨਾਂ ਨੇ ਜੋ ਦੱਸਿਆ ਆ ਦੱਸੇ ਉਹਨਾਂ ਦੇ ਗ੍ਰੰਥਾਂ ਲਿਖਿਆ ਦਾਬਾ ਉਹ ਵੀ ਕਰਦੇ ਨੇ ਅਸੀਂ ਸੁਣੀ ਆਕਾਸ਼ਵਾਣੀ ਉਹਨਾਂ ਦੀ ਆਕਾਸ਼ਵਾਣੀ ਜੋ ਉਹਨਾਂ ਜੋ ਸੁਣਿਆ ਉਹਨਾਂ ਨੇ ਲਿਖਿਆ ਅਸੀਂ ਜੋ ਸੁਣਿਆ ਆਪ ਅਸੀਂ ਲਿਖਿਆ ਸੁਣੀ ਹੈ ਉਹ ਨਾ ਸਕਿਆ ਕਾ ਪਰ ਕਹਿੰਦੇ ਜਿਹਨੇ ਬਾਣੀ ਸੁਣੀ ਹੈ ਉਹਦਾ ਕਾਲ ਛੂ ਨਹੀਂ ਸਕਦਾ ਉਹ ਸਾਰੇ ਫੇਰ ਵਰ ਗਏ ਮੌਤ ਦਾ ਰਾਜ ਫੇਰ ਕਰਦੇ ਰਹੇ ਅਮਰਤ ਫੇਰ ਡੋਲਦੇ ਰਹੇ ਫਿਰ ਅਮਰਤ ਕਿਉਂ ਡੋਲਦੇ ਸੀ ਜੋੜ ਨਾਲ ਮੁਣ ਜਾਣ ਅੰਮ੍ਰਿਤ ਗੋਇਦੇ ਫਿਰ ਕਾਦੇ ਗੋਇਦੇ ਸੀ ਅੰਮ੍ਰਿਤ ਓਏ ਅੰਮ੍ਰਿਤ ਬਾਣੀ ਉਹ ਸੁਣਨੀ ਸੀ ਉਹ ਸੁਣਨ ਵਾਲੇ ਔਰ ਹੋ ਜਾਂਦਾ ਉਹ ਤਾਂ ਫਿਰ ਅੰਮ੍ਰਿਤ ਖੋਜਦੇ ਰਹੇ ਨਾਲੇ ਕਹਿੰਦੇ ਸੀ ਸੁਣੀ ਅੰਮ੍ਰਿਤ ਬਈ ਬਾਣੀ ਝੂਠੇ ਤੇ ਨਾਲ ਉਹਨਾਂ ਨੂੰ ਸੁਣਿਆ ਨਾ ਉਹਨਾਂ ਨੇ ਮਾਨਾਈਆਂ ਨਹੀਂ ਦਿੱਤੀ ਸਿਮਰਤ ਵੇਦ ਪੁਰਾਣ ਪੁਕਾਰਨ ਪੋਥੀਆਂ ਨਾਮ ਬਿਨਾ ਨਾਮ ਜੇ ਹੁੰਦਾ ਤਾਂ ਅਮਰ ਅਮਰਤ ਕਿਉਂ ਡੋਲਦੇ ਨਾਮ ਤਾਂ ਅਮਰਤ ਸੀ ਉਹ ਅਮਰਤ ਦੀ ਗੱਲ ਨਹੀਂ ਆ ਉਹਨਾਂ ਦੇ ਵਿੱਚ ਕੋਈ ਇਹ ਸਭ ਕੂੜ ਹੈ ਗੱਲ ਹੀ ਹੋਚੀ ਉਹ ਛੇ ਗੱਲਾਂ ਨੇ ਊਟ ਪਟਾਂਗ ਲਿਖਦਾ ਜਾਂ ਲੋਕਾਂ ਨੂੰ ਕਿਹੜਾ ਪਤਾ ਜੋ ਮਰਜ਼ੀ ਲਿਖੀ ਜਾਓ ਨਾਨਕ ਭਗਤਾਂ ਸਦਾ ਵਿਗਾਸ ਨਾਨਕ ਕੋ ਗੁਰੂ ਬਾਪ ਦਾ ਨਾਸ ਪਰ ਸੁਣੀਏ ਪੋ ਨਾ ਸਕੇ ਕਾਲ ਜੀ ਨੇ ਸੁਣੀ ਹੈ ਬਾਣੀ ਦੀ ਅੱਜ ਨਹੀਂ ਅੱਜ ਤੇ ਰਿਕਾਰਡ ਆ ਕਾਲ ਉਹਦੇ ਨੇੜੇ ਨਹੀਂ ਜਾ ਸਕਿਆ ਉਹਦੇ ਭਰਮ ਦਾ ਨਾਸ ਹੋ ਜਾਂਦਾ ਨਾਨਕ ਕਹਿੰਦਾ ਭਗਤਾਂ ਸਦਾ ਬਗਾਸ ਭਗਤਾਂ ਨੂੰ ਬਾਣੀ ਸੁਣੀਏ ਇਹ ਤਾਂ ਭਗਤਾਂ ਨੇ ਸੁਣੀਏ ਸਿਰ ਭਗਤਾਂ ਦੇ ਬਿਨਾਂ ਸੁਣੀ ਹੋ ਕਿਸੇ ਨੇ ਨਹੀਂ ਹੈ ਬਾਕੀ ਦਾ ਝੂਠ ਬੋਲਦੇ ਨੇ ਅਕਾਲ ਬਾਣੀ ਅਕਾਲ ਬਾਣੀ ਇਸ ਕਰਕੇ ਭਗਤਾਂ ਨੂੰ ਸਦਾ ਵਿਗਾਸ ਹੈ ਸੁਣੀਏ ਧੂਪ ਪਾਪ ਸਦਾ ਹੀ ਖੇੜਾ ਸਦਾ ਖੇੜਾ ਕਿਉਂ ਮੌਤ ਨਹੀਂ ਹੈ ਉਹਨਾਂ ਦੀ ਤਾਂ ਖੇੜਾ ਹੈ ਜਿਹਨਾਂ ਦੀ ਮੌਤ ਆ ਉਹਨੂੰ ਉਹਨੂੰ ਖੇੜਾ ਕਿੱਥੋਂ ਜਿਹਦੀ ਮੌਤ ਦਾ ਖੇੜਾ ਕਿੱਥੇ ਫਾਂਸੀ ਤਾਂ ਲੱਗੀ ਹੋਈ ਉਹਦਾ ਟਾਈਮ ਘਟਦਾ ਘੜੀ ਦਾ ਦੇਖਦਾ ਕਿੰਨਾ ਟਾਈਮ ਰਹਿ ਗਿਆ ਬਾਕੀ ਉਹਨੂੰ ਖੇੜਾ ਕਿੱਥੋਂ ਨਾਨਕ ਭਗਤਾਂ ਸਦਾ ਸਦਾ ਵਾਸਤੇ ਖੇੜਾ ਹੋ ਗਿਆ ਉਹਨਾਂ ਦਾ ਸੁਣਿਆ ਦੁੱਖ ਪਾਪ ਦਾ ਨਾਸ ਸੰਸਾਰ ਦੇ ਵਿੱਚ ਦੁੱਖ ਪਾਪ ਦਾ ਨਾਸ ਹੋ ਗਿਆ ਉਹਦਾ ਜਿਹਨੇ ਸੁਣੀਏ ਉਹ ਦੁੱਖਾਂ ਪਾਪਾਂ ਦਾ ਨਾਸ ਵੀ ਨਹੀਂ ਹੋਇਆ ਉਹ ਵੀ ਨਹੀਂ ਹੋਇਆ ਮਿਲਿਆ ਕੁਝ ਨਹੀਂ ਕਹਿੰਦੇ ਸੁਣੀਏ ਝੂਠ ਦਾ ਪਰਦਾ ਫਾਸ ਕੀਤਾ ਝੂਠਿਆਂ ਦਾ ਝੂਠ ਜਿਹੜਾ ਸੀ ਸਾਰਾ ਹੀ ਪਰਦਾ ਫਾਸ ਕੀਤਾ ਜਗਾ ਜਗਾ ਸਾਖੀਆਂ ਮਿਲਦੀਆਂ ਨੇ ਆਕਾਸ਼ਵਾਣੀ ਹੋਈ ਉਹਨੂੰ ਫਲਾਣੇ ਨੂੰ ਹੋਈ ਟਿੱਕੇ ਨੂੰ ਹੋਈ ਆਕਾਸ਼ਵਾਣੀ ਦੀਆਂ ਬਹੁਤ ਸਾਰੀਆਂ ਸਾਖੀਆਂ ਹੁੰਦੀਆਂ ਨੇ ਇਹਨਾਂ ਦੇ ਵਿੱਚ ਉਹ ਸਾਖੀਆਂ ਨੂੰ ਸਾਰੀਆਂ ਨੂੰ ਇੱਕ ਜਗ੍ਹਾ ਹੀ ਕੱਢ ਦਿੰਦਾ ਇੱਕ ਪੌੜੀ ਜੀ ਝੂਠੇ ਸਾਬਤ ਕਰਦੇ ਇਸੇ ਦੇ ਆਧਾਰ ਤੇ ਗੁਰੂ ਅਮਰਦਾਸ ਲਿਖਦੇ ਨੇ ਸੁਰ ਨਰ ਮੁਰ ਜਨ ਅੰਮ੍ਰਿਤ ਖੋਏ ਦੇ ਸੋ ਅੰਮ੍ਰਿਤ ਗੁਰ ਤੇ ਪਾਇਆ ਇਸੇ ਦੇ ਆਧਾਰ ਤੇ ਕਹਾ ਹੈ ਬਈ ਸਿਮਰਤ ਬੇਦ ਪੁਰਾਣ ਬਕਾਲ ਬੋਧੀਆਂ ਦਾ ਮਿਲਣ ਸਭ ਕੂੜ ਗਾਲੀ ਵਿੱਚ ਝੂਠੇ ਧਰਮ ਫੋਕਟ ਧਰਮ ਕਛੂ ਫਲ ਨਾ ਹੈ ਇਸ ਕਰਕੇ ਲਿਖਿਆ ਇਹ ਸਾਰੇ ਫਰਾਡ ਕੀਤਾ ਹੈ ਲੋਕਾਂ ਕਦੇ ਨਹੀਂ ਮੰਨਦੇ ਹੁੰਦੇ ਝੂਠੇ ਜਿੰਨੇ ਨੇ ਤੇ ਸਾਡੇ ਕੋਲ ਕੁਛ ਹੈ ਨਹੀਂ ਚੱਜ ਵੀ ਹੋਈ ਗੱਲ ਇਹ ਜਿੰਨੇ ਸੰਤ ਨੇ ਆਏ ਤੇ ਖੜੇ ਨੇ ਆ ਆ ਜਿਹੜੇ ਨੇ ਨਾ ਜਿੱਦੀ ਆ ਗੱਲ ਦੱਸੀ ਹੈ ਇਹਨਾਂ ਦੀ ਔਲਾਦ ਹੈ ਸੰਤ ਨੇ ਉੱਥੋਂ ਆਏ ਨੇ ਆ ਜਿਹੜੇ ਆਕਾਸ਼ਬਾਣੀ ਸੁਣਨ ਵਾਲੇ ਨੇ ਨਾ ਜਿਹਨਾਂ ਦੀ ਹਿਸਟਰੀ ਹੈ ਇਹ ਸੰਤ ਉੱਥੋਂ ਹੀ ਆਇਆ ਹੋਇਆ ਸੰਤ ਰਾਣਾ ਸਾਰਾ ਪੈਦਾ ਹੋ ਕੇ ਗੁਰੂ ਨੇ ਸਿੱਖ ਬਣਾਏ ਨੇ ਸੰਤ ਕਾਹਨੂੰ ਬਣਾਏ ਨੇ ਇਹ ਉੱਥੋਂ ਆਏ ਹੋਏ ਨੇ ਸਾਰੇ ਫਰੌਡੀ ਨੇ ਪਹਿਲਾਂ ਦਾ ਫਰਾਡ ਇਹਨਾਂ ਦਾ ਇਹ ਹੈ ਕਿ ਕਿਰਪਾਨਾਂ ਪਾਲੀਆਂ ਫਿਰ ਵੀ ਸੰਤ ਨੇ ਸਿੱਖ ਕਿਉਂ ਨਹੀਂ ਹਨ ਇਹ ਫਰਾਡ ਹੈ ਫਰਾਡ ਦੇ ਪਿੱਛੇ ਗੱਲ ਕੀ ਹੈ ਸਿੱਖ ਡੇਰਾ ਬਣਾਇਆ ਨਹੀਂ ਸਕਦਾ ਸਿੱਖ ਦਾ ਘਰ ਹੁੰਦਾ ਹੈ ਇਹ ਗੁਰੂ ਘਰ ਹੁੰਦਾ ਸਿੱਖ ਦੇ ਦੋਏ ਨੇ ਸਿੱਖ ਦਾ ਨਾ ਵੈਸੇ ਘਰ ਵੀ ਗੁਰੂ ਘਰੇ ਹੁੰਦਾ ਸਿੱਖ ਦਾ ਘਰ ਵੀ ਗੁਰੂ ਘਰ ਹੁੰਦਾ ਇਹਨਾਂ ਦਾ ਡੇਰਾ ਆਪਣਾ ਹੁੰਦਾ ਡੇਰੇ ਦੀ ਗੱਲ ਆਈ ਸੀ ਡੱਡਾ ਡੇਰਾ ਇਹ ਨਹੀਂ ਜੈ ਡੇਰਾ ਤਾਂ ਜਾਣ ਡੇਰਾ ਤੁਸੀਂ ਇੱਥੇ ਲਾਇਆ ਹੋਇਆ ਹੈ ਬਣਾਇਆ ਹੋਇਆ ਹੈ ਗਾਹਾਂ ਡੇਰਾ ਡੇਰਾ ਨੇਚਰ ਸੱਚ ਗਾਹਾਂ ਡੇਰਾ ਸੱਚ ਨੇਚਰ ਸੱਚ ਵਾਲਾ ਡੇਰਾ ਉਹ ਕਿੱਥੇ ਸਭ ਝੂਠੇ ਨੇ ਜੇ ਉਹ ਡੇਰੇ ਦਾ ਪਤਾ ਹੁੰਦਾ ਇੱਥੇ ਡੇਰਾ ਨਾ ਰੱਖਦੇ ਡੇਰਾ ਡੇਰਾ ਹੀ ਨੇ ਇੱਥੇ ਬਣਾ ਲਿਆ ਉਹ ਇੱਥੇ ਰਹੂਗਾ ਇਹ ਠਾੜ ਵਾਲਾ ਤਾਂ ਵੱਡਾ ਹੰਕਾਰੀ ਹੈ ਨਾ ਉਹ ਤਾਂ ਵੱਡਾ ਹੰਕਾਰੀ ਹੈ ਉਹ ਤਾਂ ਉਹ ਕੀਟਾਂ ਅੰਦਰ ਕੀਟ ਕਰ ਦੋਸੀ ਦੋਸਤ ਦੋਸਤ ਨੇ ਉਹ ਤਾਂ ਡੇਰੇ ਆ ਦੇ ਉੱਪਰ ਆ ਉਹ ਤਾਂ ਕਹਾਂ ਤੇ ਵੱਡਾ ਹੰਕਾਰੀ ਹੈ ਉਹ ਤਾਂ ਹੀ ਤਾਂ ਉਸ ਉਹ ਬਣਾਉਣ ਲੱਗੇ ਹੋਏ ਨੇ ਨਗਰ ਅੰਮ੍ਰਿਤਸਰ ਦੀ ਜੋ ਗੁਰੂਆਂ ਨੇ ਕੀਤਾ ਸੀ ਕਰਦੇ ਨੇ ਇਹਦਾ ਕੀ ਇਹਦਾ ਕੋਈ ਵੀ ਕਰ ਦੂਗਾ ਅੱਲਾ ਇਹ ਸਾਲੇ ਹਜ਼ਾਰਾਂ ਹੀ ਬਣਾ ਦੇਣੇ ਹੈ ਜੀ ਸਰੋਵਰ ਹੈ ਜੇ ਗੁਰਦੁਆਰੇ ਸੈਂਕੜੇ ਬਣਾ ਦੇਣਗੇ ਫਿਰ ਫਿਰ ਉਹ ਗੁਰੂ ਦਾ ਮੁਕਾਬਲਾ ਕਰ ਲੈਣਗੇ ਕੋਈ ਪੈਸੇ ਵਾਲਾ ਬੰਦਾ ਬਣਾ ਦੋ ਕੀ ਇਹਦੇ ਇਹਦੇ ਨਾਲ ਜੇ ਕੋਈ ਪੈਮਾਨਾ ਥੋੜਾ ਇਹ ਜਿਹਾ ਗੁਰਦੁਆਰਾ ਬਣਾਏ ਤੇ ਉਹਦੀ ਬਰਾਬਰੀ ਹੋ ਜੂ ਪੈਸਾ ਪੈਮਾਨਾ ਨਹੀਂ ਹੈ ਇਹਦਾ ਆਦਾ ਗਿਆ ਜੇ ਜੁਗਚਾਰੇ ਆ ਜਾ ਹੋਰ ਸੁਣੀ ਹੋਏ ਇਦੋਂ ਬੜਾ ਕੌਣ ਹੋਊ ਇਹ ਪੈਮਾਨਾ ਨਹੀਂ ਹੈ ਪੈਮਾਨਾ ਰਬਦਾਸ ਵਾਲਾ ਪੈਮਾਨਾ ਕਬੀਰ ਵਾਲਾ ਪੈਮਾਨਾ ਸਦਰੇ ਵਾਲਾ ਉਹ ਪੈਮਾਨਾ ਪੈਮਾਨਾ ਗਰੀਬੀ ਵਾਲਾ ਗਰੀਬੀ ਗਦਾ ਹਮਾਰੀ ਖੰਨਾ ਸਗਲ ਰੇਨਚਾਰੀ ਉਹ ਤੁਸੀਂ ਅਮੀਰੀ ਵਾਲਾ ਪੈਮਾਨਾ ਲੈ ਲਿਆ ਇਹ ਤਾਂ ਅਮੀਰਾਂ ਦੇ ਕੰਮ ਨੇ ਗੁਰਦੁਆਰੇ ਬਣਾਉਣੇ ਸਿੱਖਾਂ ਦੇ ਕੰਮ ਨਹੀਂ ਹੈ ਭਗਤਾਂ ਦੇ ਕੰਮ ਨਹੀਂ ਹੈ ਬਹੁਤ ਕੀਮਤੀ ਗੁਰਦੁਆਰੇ ਬਣਾਉਣੇ ਇਹ ਭਗਤਾਂ ਦੇ ਕੰਮ ਨਹੀਂ ਗੁਰੂ ਘਰ ਦਾ ਕੰਮ ਨਹੀਂ ਹੈ ਉਹ ਤਾਂ ਉੱਥੇ ਕਿਲਾ ਬਣਾਇਆ ਸੀਗਾ ਅੰਮ੍ਰਿਤ ਅਨੰਦਪੁਰ ਸਾਹਿਬ ਉਹ ਤਾਂ ਡਿਫੈਂਸ ਬਣਾਇਆ ਸੀ ਫੌਜ ਦੀ ਲੜਾਈ ਸੀ ਪੱਥਰ ਦਾ ਕਿਲਾ ਜਾਇਜ਼ ਸੀ ਉਹ ਜੋ ਬਣਾ ਲਿਆ ਉਹ ਤੇ ਜੰਗ ਦੀ ਗੱਲ ਸੀ ਪਰਮੇਸ਼ਰ ਸਾਰੇ ਸਾਰਿਆਂ ਨੂੰ ਗੁਣਵੰਤਿਆ ਗੁਣ ਦੇ ਕਰ ਰਿਹਾ ਕਿਹੜਾ ਗੁਰਦਾਰਾ ਉਹਦਾ ਬਣਾਇਆ ਹੋਇਆ ਕਿਹੜਾ ਡੇਰਾ ਉਹਦਾ ਇੱਥੇ ਸੰਸਾਰ ਜਾਇ ਕੋਈ ਮਨ ਮੰਦਰ ਤਨ ਬੇਸ ਕਲੰਦਰ ਕੀ ਲੋੜ ਸੀ ਇਹਦੀ ਕਹਿਣ ਦੀ ਇਹ ਮਨਮੰਦਰ ਨੇ ਹਰਵਾ ਤੁਹਾਡੇ ਨਾਲ ਰਹਿਣਾ ਕਿਉਂ ਪਾਈਏ ਗੁਰਦੁਆਰੋਂ ਸੰਤ ਪੁੱਛਦੇ ਨੇ ਉਹ ਗੱਲ ਨਹੀਂ ਗੋਜਿਆ ਤੁਸੀਂ ਜੋ ਨਾ ਕੁਝ ਬਣਾਉਂਦੀ ਵਾਰ ਬਣਾ ਲਓਗੇ ਉਨੇ ਹੀ ਫਸੇ ਚਲੇ ਜਾਓਗੇ ਸਿੱਖਾਂ ਦੇ ਫਸਣ ਦਾ ਕਾਰਨ ਕੀ ਹੈ ਬਾਹਰ ਮੁਕੀ ਹੋ ਗਏ ਅੰਤਰ ਖੋਜ ਅੰਦਰ ਨਹੀਂ ਖੋਜ ਛੱਡ ਗਏ ਹੁੰਦਾ ਕਿ ਆਦੇ ਸਭ ਕੁਝ ਘਰ ਮੈਂ ਬਾਹਰ ਨਾ ਹੀ ਬਾਹਰ ਡੋਲੇ ਦੇ ਭਰਮ ਭੁਲਾਈ ਹੁਣ ਬਾਹਰ ਡੋਲ ਲੋ ਗੁਰਦਾਰੇ ਜਾ ਕੇ ਕੀ ਲੱਭਦਾ ਤੁਹਾਨੂੰ ਬਾਹਰ ਲੱਭੂਗਾ ਪਖੰਡ ਬਾਹਰ ਦੇਖੋਗੇ ਤਾਂ ਉੱਥੇ ਲੱਭੂਗੀ ਲੜਾਈ ਈਰਖਾ ਦੁਇਸ਼ ਇਹ ਲੱਭੂ ਬਾਹਰੋਂ ਹੋਰ ਕੀ ਲੱਭਣਾ ਬਾਹਰੋਂ ਔਗਣ ਲੱਭਣ ਕੇ ਮਾਇਆ 'ਚ ਔਗਣ ਲੱਭੇ ਨਹੀਂ ਸਕਦਾ ਮਾਇਆ 'ਚ ਕੋਈ ਗੁਣ ਹੁੰਦਾ ਔਗਣ ਹੁੰਦੇ ਨੇ ਸਾਰੇ ਜਿੰਨੇ ਔਗਣ ਨੇ ਸਭ ਮਾਇਆ ਨੂੰ ਦੇਤੇ ਇਹ ਔਗਣ ਆਦਾ ਬਣ ਕਿਉਂ ਗਿਆ ਇੱਥੇ ਆ ਇਹ ਔਗਣ ਲੈ ਕੇ ਆਇਆ ਸੀ ਇਹਦੇ ਨਾਲ ਤਾਂ ਗਰਭ ਦੇ ਵਿੱਚ ਚੰਗਾ ਸੀ ਇਹ ਮਾਇਆ ਦੇਖਦੀ ਜ਼ਰਾ ਤੇ ਔਗਣ ਪੈਦਾ ਹੋ ਗਈ ਮਾਇਆ ਇਹਦੀ ਚੀਜ਼ ਨੂੰ ਦੇਖਦੀ ਸਾਰੇ ਔਗਣ ਪੈਦਾ ਹੁੰਦੇ ਨੇ ਬਿਨ ਦੇਖੇ ਉਪਜੇ ਨਹੀਂ ਆਸਾ ਮਾਇਆ ਨੂੰ ਬਿਨਾਂ ਦੇਖੇ ਦੀ ਆਸਾ ਨਹੀਂ ਉਪਜਦੀ ਆ ਜੋ ਸੋ ਸਗਲ ਬਿਨਾਸਾ ਅਜੋ ਦੀਨ ਹੈ ਸਭ ਨਾਸਵੰਤ ਜਿਹੜੀ ਨਾਸਵੰਤ ਚੀਜ਼ਾਂ ਕਿਉਂ ਬਣਾ ਰਹੇ ਹੋ ਤੁਸੀਂ ਨਾਸਵੰਤ ਬਣਾਉਣ ਤੇ ਜ਼ੋਰ ਕਿਉਂ ਲੱਗਿਆ ਹੈ ਹਿੰਦੂਆਂ ਦੇ ਮੰਦਰ ਇਹ ਤੋਂ ਜ਼ਿਆਦਾ ਕੀਮਤੀ ਨੇ ਦੁਬਾਰਾ ਨਿਕਲਿਆ ਪਿਆ ਇਹਨਾਂ ਚੀਜ਼ਾਂ ਦੇ ਸਿਰ ਤੇ ਸਟੈਂਡ ਨਹੀਂ ਕਰਦੇ ਹੁੰਦੀ ਮਤ ਕੋਈ ਸੱਚੀ ਮਤ ਨੂੰ ਝੂਠ ਦੇ ਸਾਰੇ ਦੀ ਲੋੜ ਹੀ ਨਹੀਂ ਇਹ ਮੰਦਰਾਂ ਦਾ ਗੁਰਦਾਰਾਂ ਦਾ ਵਧੀਆ ਦਾ ਸਾਰਾ ਝੂਠ ਦਾ ਸਾਰਾ ਕੀ ਸੱਚੀ ਵਰਤ ਝੂਠ ਦੇ ਸਾਰੇ ਤੇ ਖੜੇ ਰਹੋ ਆਪਣੇ ਸੱਚ ਦੀ ਸ਼ਕਤੀ ਦੇ ਖੜੇ ਰਹੋ ਸੱਚ ਨਾਲ ਸੰਸਾਰ ਖੜਾ ਸੱਚ ਦੀ ਸ਼ਕਤੀ ਨਾਲ ਧਰਤੀ ਖੜੀ ਹੈ ਸਿੰਧ ਪਰਬਤ ਮੇਲਨੀ ਸਿੰਧ ਕਹਿੰਦੇ ਨੇ ਸਮੁੰਦਰ ਨੂੰ ਦਰਿਆ ਹੱਥ ਹੈ ਨਹੀਂ ਸਮੁੰਦਰ ਵਿੱਚ ਕੀ ਹੈ ਪਰਬਤ ਪਰਬਤ ਵੇਦ ਨਹੀਂ ਧਰਤੀ ਇਹ ਤਾਂ ਸਿੰਧ ਦਰੇ ਸਮੁੰਦਰ ਹੈ ਇਹ ਵਿੱਚ ਪਹਾੜ ਖੜੇ ਨੇ ਇਹ ਧਰਤੀ ਖੜੀ ਹੈ ਜਿੱਥੇ ਖੇਤੀਬਾੜੀ ਹੁੰਦੀ ਹੈ ਬਿਰ ਧਨਾ ਗਦਰ ਰਹਾ ਹੈ ਕਿਨੇ ਰਹਾ ਸੱਚ ਨੇ ਸੱਚ ਦੇ ਆਸਰੇ ਸਭ ਕੁਝ ਖੜਾ ਹੈ ਤੇ ਸੱਚ ਨੂੰ ਆਸਰਾ ਫਿਰ ਪੈਸੇ ਦਾ ਸੱਚ ਕਿਸੇ ਦੇ ਆਸਰੇ ਖੜੂਗਾ ਮਤਵਾਰੀ ਹੋ ਹੋਈ ਉਹਨਾਂ ਲੋਕਾਂ ਦੀ ਸੱਚ ਨੂੰ ਕਦੇ ਚੀਜ਼ ਦੇ ਸਾਰੇ ਦੀ ਲੋੜ ਨਹੀਂ ਹੈ ਸੱਚ ਦਾ ਦੁਨੀਆ ਨੂੰ ਸਾਰਾ ਦੇਣ ਵਾਲਾ ਸਾਰਿਆਂ ਨੂੰ ਸੱਚ ਤੁਸੀਂ ਕਹਿੰਦੇ ਹੋ ਲਾਇਆ ਦੇ ਆਸਰੇ ਖੜੂਗਾ ਚੰਗੇ ਗੁਰਦੁਆਰੇ ਦੇ ਆਸਰੇ ਖੜੂਗਾ ਅੰਦਰ ਸੱਚ ਹੈ ਨਹੀਂ ਤੁਹਾਡੇ ਜਿਹਨਾਂ ਦੀ ਮੱਤ ਮਾਰੀ ਹੋਈ ਹੈ ਮੱਤ ਦਾ ਮਾਇਆ ਦੇ ਵਾਰਤੀ ਸੱਚ ਨੂੰ ਕਿਸੇ ਸਾਰੇ ਦੀ ਲੋੜ ਨਹੀਂ ਹੈ ਸੱਚ ਦਾ ਦੁਨੀਆ ਨੂੰ ਸਾਰੇ ਨੂੰ ਸਹਾਰਾ ਦੇਣ ਵਾਲਾ ਹੈ ਸੱਚ ਸਭਨਾ ਨੂੰ ਹੈ ਸਾਰਾ ਆਹ ਕਿਹਦੇ ਸੂਰਜ ਕਿਹਦੇ ਆਸਰੇ ਚੱਲਦਾ ਸੱਚ ਦੀ ਦਾਸ ਨਾਲ ਸੱਚ ਤੋਂ ਸ਼ਕਤੀਸ਼ਾਲੀ ਕੋਈ ਚੀਜ਼ ਹੈ ਫਿਰ ਸੱਚ ਨੂੰ ਕਿਹੜੀ ਚੀਜ਼ ਦੀ ਲੋੜ ਹੈ ਸਾਡੀ ਲੋੜ ਹੈ ਰਵਦਾਸ ਨੂੰ ਕਿਉਂ ਨਹੀਂ ਲੋੜ ਪਈ ਮਾਇਆ ਦੀ ਪਈ ਲੋੜ ਕਬੀਰ ਨੂੰ ਕਿਉਂ ਨਹੀਂ ਲੋੜ ਪਈ ਧਨੇ ਨੂੰ ਕਿਉਂ ਨਹੀਂ ਮਾਇਆ ਦੀ ਲੋੜ ਪਈ ਕੋਈ ਲੋੜ ਸੱਚ ਨੂੰ ਕੀ ਲੋੜ ਹੈ ਕਿਸੇ ਚੀਜ਼ ਦੀ ਤੁਸੀਂ ਗੱਲ ਕਹਿ ਦਿਓ ਆਪੇ ਫੈਲ ਜਾਣੀ ਹੈ ਉਹ ਮੂੰਹੋਂ ਗੱਲ ਕੱਢੀ ਆਪੇ ਫੈਲ ਜਾਣੀ ਹੈ ਆਪੇ ਫੈਲ ਜਾਣੀ ਗੱਲ ਆਪੇ ਫੈਲ ਜਾਣੀ ਹੈ ਜਿਨ੍ਹਾਂ ਨੇ ਬਣਾਏ ਨੇ ਨਾ ਸੰਸਥਾਵਾਂ ਉਹਨਾਂ ਦੀ ਗੱਲ ਗਈ ਇਹ ਗੱਲ ਜੇ ਸੱਚ ਹੈ ਗੱਲ ਸੱਚ ਨਹੀਂ ਹੈ ਝੂਠ ਦੇ ਝੂਠ ਨੂੰ ਝੂਠ ਦੇ ਸਾਰੇ ਦੀ ਲੋੜ ਹੁੰਦੀ ਹੈ ਸੱਚ ਦਾ ਸਾਰਾ ਝੂਠ ਲੈ ਨਹੀਂ ਸਕਦਾ ਸੱਚ ਦੇ ਨੇੜੇ ਜੋ ਝੂਠ ਨੇ ਰਹਿਣਾ ਨਹੀਂ ਕੱਟਿਆ ਜਾਣਾ ਸੱਚ ਕਦ ਝੂਠ ਜਿਹੜੀ ਝੂਠੀ ਮਾਤਾ ਕਦੇ ਵੀ ਸੱਚ ਦਾ ਸਾਰਾ ਨਹੀਂ ਲੈਂਦੀ ਸੱਚ ਤੋਂ ਦੂਰ ਰਹਿੰਦੀ ਹੈ ਬਚ ਕੇ ਸੱਚ ਤੋਂ ਉਹਲੇ ਰਹਿੰਦੀ ਹੈ ਜਿਵੇਂ ਚੂਹਾ ਬਿੱਲੀ ਤੋਂ ਬਚ ਕੇ ਰਹਿੰਦਾ ਨਾ ਉਹ ਤਾਂ ਲੋਕੇ ਰਹਿੰਦੀ ਹੈ ਸੱਚ ਤੋਂ ਝੂਠੀ ਮਾਤਾ ਝੂਠਾ ਟਿਕਿਆ ਨਾ ਝੂਠਾ ਸਾਰਾ ਦਾ ਸਾਰਾ ਉਹਨੂੰ ਲੈਣਾ ਹੀ ਪੈਣਾ ਉਹਨੂੰ ਲੋੜ ਹੈ ਇਹਨਾਂ ਚੀਜ਼ਾਂ ਦੀ ਵਧੀਆ ਗੁਰਦੁਆਰੇ ਸੋਨਾ ਹੈ ਹੋ ਇਹਨੂੰ ਵੀ ਲੋੜ ਹੈ ਲੋੜ ਹੀ ਨਹੀਂ ਕਿਸੇ ਚੀਜ਼ ਦੀ ਇਹਨੂੰ ਲੋੜ ਹੈ ਸੱਚ ਸੱਚ ਨੂੰ ਸੱਚ ਦੀ ਲੋੜ ਹੈ ਆਪਣੀ ਉਹ ਲੋੜ ਹੈ ਇਹ ਆਤਮ ਗਿਆਨ ਹੈ ਕੌਣ ਹੈ ਇਹਨੂੰ ਕਿਹਦੀ ਲੋੜ ਪਈ ਕੀ ਮਿਲਿਆ ਇਹਨੂੰ ਸਾਨੂੰ ਮਿਲਿਆ ਕੀ ਸਾਨੂੰ ਮਿਲਿਆ ਸੋਈ ਮੁੜ ਕੇ ਤੂੰ ਪਿਆ ਜਾ ਕੋ ਕਹਤਾ ਔਰ ਤੈਨੂੰ ਕਹਿੰਦਾ ਆਪਣੇ ਆਪ ਨੂੰ ਟੋੜਨਾ ਦਾ ਆਪਣੇ ਆਪ ਨੂੰ ਪ੍ਰਾਪਤ ਕਰਨਾ ਸੀ ਆਪਣੇ ਆਪ ਨੂੰ ਆਪਣੇ ਆਪ ਦੇ ਸਹਾਰੇ ਦੀ ਲੋੜ ਪਈ ਕਿਸੇ ਦੇ ਸਹਾਰੇ ਦੀ ਲੋੜ ਮਨ ਕਿਉਂ ਧੜਕਦਾ ਦਾ ਆਪਣੇ ਸਹਾਰੇ ਨੂੰ ਛੱਡੀ ਖੜਾ ਦਾ ਮਨ ਕਿਉਂ ਡੋਲਦਾ ਸੀ ਜਿਹੜਾ ਇਹਦਾ ਸਹਾਰਾ ਹੈ ਉਹਨੂੰ ਛੱਡਿਆ ਹੋਇਆ ਸੀ ਇਹਨੇ ਝੂਠ ਦਾ ਸਹਾਰਾ ਲੈ ਝੂਠ ਦਾ ਸਹਾਰਾ ਲੈ ਲਿਆ ਸੀ ਅਸਲੀ ਝੂਠ ਹੈ ਇਹਦਾ ਸਹਾਰਾ ਲੈ ਲਿਆ ਸੀ ਕੋੜਾ ਦਾ ਝੂਠ ਦਾ ਸਹਾਰਾ ਲੈ ਤੇ ਪਿਆ ਸਾਰਾ ਹੀ ਤੁਸੀਂ ਹੁਣ ਕਹਾ ਹੋ ਝੂਠ ਦਾ ਸਹਾਰਾ ਲੈਦੇ ਪਿੱਛੇ ਮੁੜਨਾ ਵਾਪਸ ਸਰੀਰ ਵੀ ਛੱਡਣਾ ਜਾਂ ਸਰੀਰ ਛੱਡਣਾ ਕਹਾਂ ਗੁਰਦੁਆਰਾ ਤੁਸੀਂ ਕੀ ਲੈਣਾ ਉਹ ਤਾਂ ਉਹਨੇ ਲੈਣਾ ਜਿਹਨੇ ਸੰਸਾਰ 'ਚ ਰਹਿਣਾ ਜਿਹਨੇ ਡੇਰੇ ਇੱਥੇ ਬਣਾਉਣੇ ਨੇ ਐ ਜਿਹਨੇ ਦੁਕਾਨਦਾਰੀ ਚਲਾਉਣੀ ਹੈ ਗੱਲ ਕਹਿਣੀ ਹੈ ਕਹੀ ਜਾਓ ਕਿਤੋਂ ਕਹੀ ਜਾਓ ਖੜ ਕੇ ਗੱਲ ਆ ਕੀ ਹੈ ਤੁਰਦੇ ਫਿਰਦੇ ਕਹੀ ਜਾਓ ਫਰੀਦ ਨੇ ਕੀ ਕੀਤਾ ਸੀ ਕੋਈ ਤਾਂ ਦੱਸੋ ਇੱਕ ਆਦਮੀ ਤੁਰਦੇ ਫਿਰਦੇ ਨਹੀਂ ਗੱਲਾਂ ਕਰਦੀਆਂ ਲਿਖਦੀ ਨਾ ਹੁਣ ਪੜੀ ਜਾਓ ਤੁਸੀਂ ਲਿਖੇ ਦਿੱਤੀਆਂ ਹਾਂ ਪੜੀ ਜਾਓ ਤੁਸੀਂ ਮੈਂ ਪੜ ਲੂਗਾ ਸਮਝ ਲੂਗਾ ਬੁਝ ਲੂਗਾ ਉਹ ਬਾਝੋ ਪਾਰ ਪਿਆ ਜਿਹਨੇ ਨਾ ਵਿੱਚ ਬੁਝਿਆ ਭੇਦ ਹੋੜ ਜਾ ਰਹਿ ਜੂਗਾ